ਸਿੱਧੂ ਮੂਸੇਵਾਲਾ ਇਹ ਨਾਮ ਪਛਾਣ ਦਾ ਮੋਤਾਜ ਨਹੀਂ ਹੈ ਇਹ ਨਾਮ ਪੰਜਾਬੀ 뮤직 ਇੰਡਸਟਰੀ 'ਚ ਅੱਜ ਦੀ ਡੇਟ 'ਚ ਜੇ ਕਿਹਾ ਜਾਵੇ ਨੰਬਰ 1 ਤੇ ਹੈ ਇਹਦੇ ਤੋਂ ਕੋਈ ਗਲਤੀ ਨਹੀਂ ਹੈ ਆਉ ਪਿੱਛੇ ਪਿੱਛੇ ਤੁਰਦੀ ਆ ਫੇਮ ਅੱਜ ਕੱਲ ਆਉਂਦਾ ਏ ਸਟਾਰਾਂ ਵਿੱਚ ਨੇਮ ਅੱਜ ਕੱਲ ਤੇਰੇ ਕਰਕੇ ਗਾਣੇ ਸਾਡੇ ਨਹੀਂ ਚੱਲਦੇ ਲੰਡੂ ਲਾਉਂਦੇ ਮੇਰੇ ਤੇ ਬੱਲੇ ਅੱਜ ਕੱਲ ਆਉ ਪਿੱਛੇ ਪਿੱਛੇ ਤੁਰਦੀ ਆ ਫੇਮ ਅੱਜ ਕੱਲ ਆਉਂਦਾ ਏ ਸਟਾਰਾਂ ਵਿੱਚ ਨੇਮ ਅੱਜ ਕੱਲ ਤੇਰੇ ਕਰਕੇ ਗਾਣੇ ਸਾਡੇ ਨਹੀਂ ਚੱਲਦੇ ਲੰਡੂ ਲਾਉਂਦੇ ਮੇਰੇ ਤੇ ਬੱਲੇ ਮੱਜ ਕੱਲ ਆਓ ਬਦਲਿਆ ਸਿੱਧੂ ਦਾ ਸਟਾਈਲ ਅੱਜ ਕੱਲ 24 ਘੰਟੇ ਵੱਜਦਾ ਮੋਬਾਈਲ ਅੱਜ ਕੱਲ ਚੜਾਈ ਲਿਓ ਮੇਰਾ ਰਿਪਲਾਈ ਮੰਗਦੇ ਛੱਡਾਂ ਦੇ ਕੇ ਛੋਟੀ ਜੀ ਸਮਾਈਲ ਅੱਜ ਕੱਲ ਅੱਜ ਕੱਲ ਅੱਜ ਕੱਲ ਆ ਨੋਟ ਮੇਰੀ ਕੱਲੀ ਕੱਲੀ ਮੂਵ ਅੱਜ ਕੱਲ ਰੌਂਗ ਮੈਨੂੰ ਕਰਦੇ ਪਰੂਵ ਅੱਜ ਕੱਲ ਨਾ ਮੇਰਾ ਕੱਲ ਅੱਜ ਕੱਲ ਅੱਜ ਕੱਲ ਸੁਣਿਆ ਬਿਗ ਬਾਸ ਬਣਨ ਮੁੰਡੇ ਅੱਜ ਕੱਲ ਲਿਲ ਵੇਨ ਰਿਕ ਰਾਸ ਬਣਨ ਮੁੰਡੇ ਅੱਜ ਕੱਲ ਥੱਪੜੇ ਵੱਲੋਂ ਠੀਕ ਕਰਨ ਜਦੋਂ ਬੀਟ ਫੜਨ ਮੇਰਾ ਬਚਪਨਾ ਰਿਪੀਟ ਕਰਨ ਜਿਵੇਂ ਚੀਟ ਕਰਨ ਮੁੰਡੇ ਸਟਾਈਲ ਮੇਰਾ ਸਟੀਲ ਕਰਨ ਜਦੋਂ ਡੀਲ ਕਰਾ ਕਿਵੇਂ ਤਰਸ ਕਰਾਂ ਮੈਂ ਪਹਿਲਾਂ ਨੋਟ ਗਿਣਾ ਫਿਰ ਬਰਸ ਕਰਾਂ ਤੂੰ ਸ਼ੋਰ ਕਰੇ ਤੇਰੇ ਕੱਖ ਨੀਚੇ ਤੇ ਵੇ ਮੇਰੇ ਰੈਪ ਦੇਸੀ ਹਿਪ ਹਾਪ ਦੇ ਅਲਫ ਵਜੀਫੇ ਤੇ ਨਾਲੇ ਅਸਰ ਮੇਰਾ ਜਿਵੇਂ ਅਸਦੁੱਲਾ ਸਾਰੇ ਮੇਰੇ ਨਾਲ ਜੁੜੇ ਮੈਂ ਜੁਦਾ ਜੁਦਾ ਜਿਵੇਂ ਰੈਪ ਗੋਡ ਕਰਾਂ ਖੁਦਾ ਖੁਦਾ ਸਾਰੇ ਰੱਬ ਨੂੰ ਮੰਨਣ ਮੇਰੀ ਦੁਆ ਸਾਰੇ ਰੱਬ ਨੂੰ ਮੰਨਣ ਮੇਰੀ ਦੁਆ ਨਾਲੇ ਮੇਰੀ ਦੁਆ ਸਾਰੇ ਦੁਆ ਕਰਨ ਸਮਝਦਾਰ ਜਿਹੜੇ ਸਾਡੇ ਨਾਲ ਆ ਕੇ ਨਾ ਸੇਮ ਬੀਫ ਕਰਨ ਸੁਲਾ ਕਰਨ ਮੈਂ ਮਸੀ ਖੋਲਦਾ ਆਈਜੀ ਪਿੰਡਾਂ 'ਚ ਮੈਂ ਬਾਈ ਜੀ ਫੈਨ ਬੇਸ ਡਿਵਰਸਿਫਾਈਡ ਕੀ ਗੁੰਡਾ ਕੀ IG Bohemia Sidhu Moosewala When we at the club, we don't need ID. ਆਓ ਗੱਭਰੂ ਦਾ ਚੱਲਦਾ ਏ ਪੀ ਕੇ ਅੱਜ ਕੱਲ ਗੱਡੀਆਂ ਦਾ ਵੀ ਕੀ ਅੱਜ ਕੱਲ ਚੜਾਈ ਮੇਰੀ ਓਵੇਂ ਮਨ ਟੇਨ ਮਿੱਠੀਏ ਗੀਤ ਫੋਨ ਫੋਟੋ ਤੈਨੂੰ ਲੀਕ ਅੱਜ ਕੱਲ ਅੱਜ ਕੱਲ ਅੱਜ ਕੱਲ ਆਏ ਇਸ ਵੱਡੀ ਖਬਰ ਪੰਜਾਬੀ ਸਿੰਘ ਜ਼ਿੰਦਗੀ ਦਾ ਫੇਜ਼ ਅੱਜ ਕੱਲ ਮੇਰੀ ਲੱਗੇ ਆਪਣੇ ਨਾਲ ਰੇਸ ਅੱਜ ਕੱਲ ਸੋਹਣੀਏ ਝੂਠੇ ਮੇ ਤੇ ਪਾਉਂਦੇ ਭਾਵੇਂ ਕੇਸ ਅੱਜ ਕੱਲ ਹੋ ਪਿੱਠਾਂ ਉੱਤੇ ਬੋਲਦੇ ਆ ਬਹੁਤੇ ਅੱਜ ਕੱਲ ਸ਼ੇਰ ਕਈ ਬਣਦੇ ਆ ਖੋਤੇ ਅੱਜ ਕੱਲ ਆਨਲਾਈਨ ਸਾਰੇ ਸਾਰੇ ਵੈਰੀ ਬਣਦੇ ਆਉ ਮਿਲਨੇ ਤੇ ਦੇਰ ਸਮਝੋਤੇ ਅੱਜ ਕੱਲ ਅਨੋਖੀ ਮੁੰਡਾ ਛੱਡੀ ਜਾਵੇ ਛਾਪ ਅੱਜ ਕੱਲ ਪੁੰਨਾ ਨਾਲੋਂ ਦੂਣੇ ਕਰੇ ਪਾਪ ਅੱਜ ਕੱਲ ਕੱਲ ਜੀ ਨੂੰ ਸਾਰੇ ਸੀ ਜਵਾਕ ਦੱਸਦੇ ਸਾਰਿਆਂ ਦਾ ਬਣਿਆ ਉਹ days.